ਅਗਲੇਰੇ ਰਾਹਾਂ 'ਤੇ ਤੇਰੀ ਰਹਿਮਤ ਦੀ ਨਜ਼ਰ ਨੇ ਮੇਰੇ ਅਹਿਸਾਸਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਤੇਰੀ ਰਹਿਮਤ ਦੀ ਨਜ਼ਰ ਨੇ ਮੇਰੇ ਅਹਿਸਾਸਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਇਉਂ ਜਾਪਿਆ ਜਿਵੇਂ ਮਣਾ ਮੂਹੀ ਭਾਰ ਮੈਨੂੰ ਇਉਂ ਜਾਪਿਆ ਜਿਵੇਂ ਮਣਾ ਮੂਹੀ ਭਾਰ ਮੈਂ ਸਿਰ ਤੋਂ ਲਾ ਕੇ ਸਿਰ ਤੋਂ ਲਾ ਕੇ ਮੇਰਾ ਆਪਾ ਹੌਲਾ ਫੁੱਲ ਹੋ ਗਿਆ ਹੋਵੇ ਮੇਰਾ ਆਪਾ ਹੌਲਾ ਫੁੱਲ ਹੋ ਗਿਆ ਹੋਵੇ ਸਿਰਜਣਾ ਦੇ ਪਲਾਂ ਦੀ ਸਾਰਥਕਤਾ ਲਈ ਕੀਤੀ ਸਿਰਜਣਾ ਦੇ ਪਲਾਂ ਦੀ ਸਾਰਥਕਤਾ ਲਈ ਕੀਤੀ ਤੇਰੀ ਬਖਸ਼ਿਸ਼ ਪ੍ਰਤੀ ਤੇਰੀ ਇਸ ਬਖਸ਼ਿਸ਼ ਪ੍ਰਤੀ ਸ਼ੁਕਰਗੁਜ਼ਾਰੀ ਵਿਅਕਤ ਕਰਨ ਵਾਲੇ ਸ਼ੁਕਰਗੁਜ਼ਾਰੀ ਵਿਅਕਤ ਕਰਨ ਵਾਲੇ ਅਹਿਸਾਸਾਂ ਦੇ ਪ੍ਰਗਟਾ ਲਈ ਮੇਰੇ ਕੋਲ ਸ਼ਬਦਾਂ ਦਾ ਅਭਾਵ ਹੈ ਮੇਰੇ ਕੋਲ ਇਹਨਾਂ ਅਹਿਸਾਸਾਂ ਦੇ ਪ੍ਰਗਟਾ ਲਈ ਸ਼ਬਦਾਂ ਦਾ ਅਭਾਵ ਹੈ ਇੱਕ ਮਾਲੀ ਵਾਂਗ ਇੱਕ ਮਾਲੀ ਵਾਂਗ ਖੂਨ ਨਾਲ ਸਿੰਜੇ ਬੂਟਿਆਂ ਦੇ ਫੁੱਲਾਂ ਵਰਗਾ ਖੂਨ ਨਾਲ ਸਿੰਜੇ ਬੂਟਿਆਂ ਦੇ ਫੁੱਲਾਂ ਵਰਗਾ ਹਰ ਲਫ਼ਜ਼ ਮੈਂ ਤੈਨੂੰ ਅਰਪਣ ਕੀਤਾ ਹੈ ਹਰ ਲਫ਼ਜ਼ ਮੈਂ ਤੈਨੂੰ ਹੀ ਅਰਪਣ ਕੀਤਾ ਹੈ ਲਫ਼ਜ਼ ਜਿਨ੍ਹਾਂ ਵਿੱਚ ਆਪਾ ਸਮਰਪਿਤ ਹੈ ਲਫ਼ਜ਼ ਜਿਨ੍ਹਾਂ ਵਿੱਚ ਆਪਾ ਸਮਰਪਿਤ ਹੈ ਤੂੰ ਪੜੇ ਤੂੰ ਪੜੇ ਤੇਰੀ ਸਵਲੀ ਨਜ਼ਰ ਤੂੰ ਪੜੇ ਤੇਰੀ ਸਵੱਲੀ ਨਜ਼ਰ ਹਰ ਅੱਖਰ ਤੇ ਪਵੇ ਤੇਰੀ ਸਵੱਲੀ ਨਜ਼ਰ ਹਰ ਅੱਖਰ ਤੇ ਪਵੇ ਤਾਂ ਹੀ ਉਸ ਦੀ ਸਾਰਥਕਤਾ ਹੈ